ਹੈ ਹਾਰਾ ਜਿਹੜਾ ਜੇਠ ਵੱਡਾ ਜੇਠ ਦਾ ਮਤਲਬ ਵੱਡਾ ਭਰਾ ਵੀਰ ਕਹਿੰਦਾ ਵੱਡੇ ਭਾਈ ਕੇ ਜਦ ਸੰਗ ਹੁੰਦੀ ਤਬ ਉਹ ਨਾ ਪਿਆਰ ਮਨ ਛੋਟਾ ਹੈ ਪੈਦਾ ਹੁੰਦਾ ਬਾਅਦ ਦੇ ਵਿੱਚ ਜਿਹਦੇ ਵਿੱਚ ਮਨ ਪੈਦਾ ਹੁੰਦਾ ਉਹਨੂੰ ਵੱਡਾ ਭਾਈ ਵੀ ਕਹਿੰਦੇ ਉਹਨੂੰ ਬਾਪ ਵੀ ਕਹਿੰਦੇ ਇਸ ਕਰਕੇ ਜਿਹੜਾ ਤਾਤ ਲਫ਼ਜ਼ ਵਰਤਿਆ ਹੈ ਤਾਤ ਹਿੰਦੂ ਧਰਮ ਦੇ ਗ੍ਰੰਥਾਂ 'ਚ ਉਹ ਬਾਪ ਵਾਸਤੇ ਵੀ ਹੈ ਵੱਡੇ ਭਰਾ ਵਾਸਤੇ ਵੀ ਹੈ ਕਾਤਲ ਇਸ ਕਰਕੇ ਇੱਥੇ ਹਰ ਜੇਠ ਹੈ ਹਰ ਜਿਹੜਾ ਹੈ ਜੇਠ ਹੈ ਵੱਡਾ ਹੈ ਹਰ ਚੋਂ ਹੀ ਜਨਮ ਹੈ ਸਾਡਾ ਇਹਦਾ ਮੂਲ ਹਰ ਹੈ ਜੋਤ ਜੋ ਨਿਕਲੀ ਬਾਹਰ ਹਰ ਦੇ ਵਿੱਚ ਹਰ ਦੀ ਜੋਤ ਹੈ ਹਰ ਜੇਠ ਹੈ ਵੱਡਾ ਉਹਦੇ ਨਾਲ ਜੋੜਨਾ ਜਿਹੜਾ ਜੁੜਨਾ ਜਿਹੜਾ ਹੈਗਾ ਸਾਡੀ ਲੋੜ ਹੈ ਬੁੱਧੀ ਕਹਦੀ ਹੈ ਮਾਨੂੰ ਮਾਨੂੰ ਬੁੱਧੀ ਸਮਝਾ ਰਹੀ ਹੈ ਹਰ ਜੇਠ ਜੁੜਨ ਦਾ ਲੋੜੀ ਹੈ ਸਾਡੀ ਲੋੜ ਹੈ ਉਹਦੇ ਨਾਲ ਜੁੜੋ ਪਰੇਸ਼ਾਨ ਅਸੀਂ ਉਹ ਪਰੇਸ਼ਾਨ ਨਹੀਂ ਹੈ ਉਹ ਸੱਚ ਨਾਲ ਜੁੜਿਆ ਹੋਇਆ ਜਬਲ ਵੱਲ ਉਹਨੂੰ ਤਾਂ ਹੈ ਨਹੀਂ ਸਾਨੂੰ ਇਸ ਕਰਕੇ ਸਾਡੀ ਲੋੜ ਹੈ ਅਸੀਂ ਉਹਨੂੰ ਉਹਦੇ ਕੋਲ ਜਾ ਕੇ ਉਹਦੇ ਮਿਲੀਏ ਉਹਨੇ ਸਾਡੇ ਕੋਲ ਮਿਲਣੀ ਹੋਣਾ ਉਹਨੇ ਵਾਇਲ ਸਾਡੇ ਨਾਲ ਨਹੀਂ ਆਉਣਾ ਸਾਡੇ ਕੋਲ ਸਾਨੂੰ ਉੱਥੇ ਜਾਣਾ ਪੈਣਾ ਕਿਉਂ ਲੋੜ ਹੀ ਹੈ ਲੋੜ ਸਾਨੂੰ ਹੈ ਜਿਸ ਅੱਗੇ ਸਭ ਨਿਮਾਨ ਉਹਦੇ ਅੱਗੇ ਸਾਰੇ ਦੀਵੇ ਹੁੰਦੇ ਜਿੱਦੇ ਦੇਵੀ ਦੇਵਤੇ ਨੇ ਹਰ ਦੇ ਅੱਗੇ ਸਾਰੇ ਛੋਟੇ ਨੇ ਤੇਰਾ ਕਾਲ ਦੇ ਅੱਗੇ ਸਾਰੇ ਛੋਟੇ ਨੇ ਉਹਦੇ ਅੱਗੇ ਤਾਂ ਸਾਰੇ ਦੀਵੇ ਹੁੰਦੇ ਨੇ ਤੇ ਤੈਨੂੰ ਦੀਵਾ ਹੁੰਦੇ ਨੂੰ ਕਿਹੜਾ ਸ਼ਰਮ ਆਉਂਦੀ ਹੈ ਹੋਇਆ ਨਾ ਜੁੜ ਜਾਂਦਾ ਹੈ ਜਿਹਦੇ ਨਾਲ ਜਿਹਦੇ ਨਾਲ ਗੁੱਸਾ ਗੱਲਾ ਹੋਵੇ ਨਾ ਉਹਦੇ ਘਰ ਉਹ ਹੋ ਕੇ ਜਾਂਦਾ ਹੈ ਜਿਸ ਅੱਗੇ ਸਭ ਨੂੰ ਬੰਦ ਹਰ ਸੱਜਣ ਦਾਮਨ ਲੱਗਿਆ ਕਿਸੇ ਨੂੰ ਦੇਈ ਬੰਨ ਹਰ ਸੱਜਣ ਜਿਹੜਾ ਜੇ ਉਹਦੇ ਲੜ ਲੱਗੀ ਤਾਂ ਕੋਈ ਵਿਚਾਲੇ ਵਿਚੋਲਾ ਨਹੀਂ ਹੁੰਦਾ ਇਸ ਕਰਕੇ ਤੈਨੂੰ ਰੋੜ ਕੇ ਸੱਡੇ ਨਹੀਂ ਹੁਣ ਆਪਾਂ ਨੂੰ ਦੋ ਆਦਮੀ ਬਣਾਉਣ ਲਈ ਉਹਦੇ ਵੀ ਤੁਸੀਂ ਚਲੋ ਆਪੇ ਜਾਣੋ ਪੈਣ ਕਿਸੇ ਨੂੰ ਨਹੀਂ ਬੰਦ ਹਾਂ ਕੋਈ ਵਿਚਾਲੇ ਗੱਠ ਨਾਲ ਆ ਨਹੀਂ ਹੈ ਜ਼ਬਰਦਸਤੀ ਸਾਨੂੰ ਬਾਹਰ ਤੇ ਫੜ ਕੇ ਲੈ ਜਾਵੇ ਉਹ ਤਾਂ ਚੱਲ ਉਹਨੇ ਤਾਂ ਕੁਝ ਕਹਿਣਾ ਹੀ ਨਹੀਂ ਕੋਈ ਬੰਨ ਗੱਲ ਰਹਿਣ ਵਾਲਾ ਨਹੀਂ ਜਿਵੇਂ ਫੇਰਿਆਂ ਤੇ ਦੰਦ ਕਾਰਜਾਂ ਜਾਂਦੇ ਬਿਠਾਉਂਦੇ ਨੇ ਇਹਦਾ ਮਤਲਬ ਹੈ ਕਿ ਗੁਰੂ ਘਰ ਦੇ ਵਿੱਚ ਇਹ ਗੱਲ ਸਪਸ਼ਟ ਕਰਤੀ ਕਿ ਵਿਚੋਲਾ ਨਹੀਂ ਇੱਥੇ ਕੋਈ ਹੁੰਦਾ ਇਹਦੇ ਵਿੱਚ ਜੋ ਆਤਮਾ ਦਾ ਵੇਲ ਹੈ ਫਾਈਨਲ ਵੇਲ ਹੈ ਉਹਦੇ ਵਿਚਾਲੇ ਵਿਚੋਲਾ ਹੀ ਨਹੀਂ ਜੇ ਵਿਚੋਲਾ ਨਹੀਂ ਫਿਰ ਗੁਰੂ ਦੀ ਕੀ ਲੋੜ ਹੈ ਗੁਰੂ ਤਾਂ ਵਿਚੋਲਾ ਹੁੰਦਾ ਵਿਚੋਲਾ ਹੁੰਦਾ ਹੀ ਨਹੀਂ ਇੱਥੇ ਗੁਰਮਤ ਨੇ ਪਹਿਲੀ ਵਾਰ ਦੱਸਿਆ ਵੀ ਗੁਰੂ ਹੁੰਦਾ ਹੀ ਨਹੀਂ ਸੰਸਾਰ ਦਾ ਕੋਈ ਆਦਮੀ ਉਹ ਜਿਹੜਾ ਦੱਸਣ ਵਾਲਾ ਵੀ ਹੈ ਨਾ ਰਾਹ ਪਾਉਣ ਵਾਲਾ ਭਾਈ ਵੀ ਹੁੰਦਾ ਗੁਰੂ ਨਹੀਂ ਕਹਿੰਦੇ ਕਿਉਂਕਿ ਬੰਦ ਦਾ ਕੋਈ ਦੇਖ ਨਹੀਂ ਸਕਦਾ ਕਹਾਂ ਜਾ ਕੇ ਬਲਾਵ ਤਾਂ ਉਹਨੇ ਹਿਰਦੇ 'ਚ ਉਸੇ ਦੁਆ ਕਿਹੜਾ ਜਾਊਗਾ ਬਾਹਰ ਉਪਦੇਸ਼ ਕਰਨ ਵਾਲਾ ਗੁਰੂ ਨਹੀਂ ਹੁੰਦਾ ਉਹ ਰਾਏ ਦੇਣ ਵਾਲਾ ਹੁੰਦਾ ਮਸ਼ਵਰਾ ਦੇਣ ਵਾਲਾ ਹੁੰਦਾ ਬੰਦੇ ਨਾ ਬੰਦੇ ਗੁਰਬਾਣੀ ਸਾਨੂੰ ਮਸ਼ਵਰਾ ਦੇ ਰਹੀ ਹੈ ਰਾਏ ਦੇ ਰਹੀ ਹੈ ਬੋਲਦਾ ਕੋਈ ਕੋਈ ਬੋਲ ਰਿਹਾ ਫਿਰ ਬਾਹਲਾ ਤਾਂ ਮਸ਼ਹੂਰ ਹੀ ਰਹਿ ਸਕਦਾ ਤਾਂ ਹੀ ਤਾਂ ਕੋਈ ਬੰਦਾ ਨਹੀਂ ਜੇ ਕੋਈ ਘਟਦੇ ਨਾਲ ਉਹਦਾ ਡਰਨਲ ਤੇ ਫੜ ਕੇ ਲੈ ਜਾ ਕੇ ਉੱਥੇ ਬਿਠਾ ਦਿੰਦਾ ਬਿਠਾ ਦਿੰਦਾ ਨਾ ਫਿਰ ਰੇਖਾ ਬਣਾ ਗੁਰਦਾਰੇ ਜਾ ਕੇ ਕੋਈ ਨਾਮ ਆਉਂਦਾ ਬਾਣੀ ਨੂੰ ਥਾਣੇ ਜਾ ਕੇ ਆਪੇ ਮਰ ਜਾਂਦਾ ਸਭ ਕੁਝ ਵਿਚਾਲੇ ਨਹੀਂ ਹੈ ਕੋਈ ਬਣਾਉਣ ਵਾਲਾ ਇੰਡੀਪੈਂਡੈਂਟ ਹੈ ਸਵੈ ਭੰਗਾ ਹੈ ਆਪਣੀ ਮਰਜ਼ੀ ਹੈ ਦੀ ਬੰਦੇ ਆ ਰਹੇ ਨੇ ਆਪਣੀ ਗੱਡੇ ਇਹ ਆਪਣੀ ਤੋੜ ਕੇ ਰੱਖੇ ਤੋੜਦਾ ਵੀ ਆਪ ਹੈ ਦਾ ਵੀ ਤਾਂ ਕਿ ਮੈਂ ਟੁੱਟੀ ਮੈਂ ਕਹਿੰਦਾ ਟੂਟ ਪ੍ਰੀਤ ਗਈ ਬੁਰਬੋਲ ਬੁਰਬੋਲ ਬੋਲਦੇ ਟੁੱਟ ਗਈ ਪ੍ਰੀਤ ਦੁਰਮਤ ਬਰਹਰ ਸਾਡੀ ਢੋਲ ਜੇ ਤਾਂ ਵਿਆਹ ਤੇ ਬਾਅਦ ਆਪਣੇ ਘਰ ਵਾਲੇ ਨਾਲ ਤੂੰ ਤੂੰ ਨਾਲ ਜ਼ਿਆਦਾ ਵੱਜਵੇਂ ਬੋਲ ਪਵੇ ਆਖਰ ਤਰਾਗ ਹੋ ਜਾਂਦਾ ਜੇ ਨਹੀਂ ਹਟੇ ਬੂਝੋਰ ਹੋਵੇ ਤੂੰ ਤਲਾਕੇ ਹੋਰ ਕਿਉਂ ਨਾ ਸਮਝੇ ਜੇ ਟੂਟ ਪ੍ਰੀਤ ਕਈ ਬੋਲ ਦੁਰਮਤ ਬਰਹਰ ਛਾੜੀ ਢੋਲ ਹੁਣ ਦੁਬਾਰਾ ਕਿਵੇਂ ਜੁੜੂ ਟੁੱਟੇ ਗੰਢ ਬੜੇ ਵਿਚਾਰ ਉਹਨੂੰ ਇਹ ਵਿਚਾਰ ਆਪੇ ਕਰਨੀ ਪਊਗੀ ਵੀ ਕਸੂਰ ਮੇਰਾ ਮੈਂ ਬੋਲ ਬੋਲ ਬੋਲੇ ਉਹ ਤਾਂ ਬੋਲਦਾ ਹੀ ਨਹੀਂ ਕੁਝ ਹਾਲ ਵੀ ਬੋਲਦਾ ਉਹ ਤਾਂ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਹੋ ਜੀ ਉਹ ਜਦ ਬੋਲਦਾ ਹੁਕਮ ਬੋਲਦਾ ਨਹੀਂ ਬੋਲਦਾ ਹੀ ਨਹੀਂ ਕਸੂਰ ਜਿਹਦਾ ਹੁੰਦਾ ਉਸ ਨੂੰ ਬੋਲਣਾ ਪੈਂਦਾ ਆਪਣਾ ਇਸ ਕਰਕੇ ਗੁਰਬਾਣੀ ਸਪਸ਼ਟ ਹੈ ਕਿ ਵਿਚਾਲੇ ਕੋਈ ਗੁਰੂ ਨਹੀਂ ਹੁੰਦਾ ਇਹ ਸਾਰਾ ਹਿੰਦੂ ਮਤ ਦਾ ਪ੍ਰਭਾਵ ਹੈ ਸਾਡੇ ਤੇ ਹਿੰਦੂ ਮਤ ਦਾ ਹੀ ਪ੍ਰਚਾਰ ਹੈ ਜਦ ਤੱਕ ਗੁਰਦੁਆਰਿਆਂ ਜਾ ਕੇ ਨਾ ਸਾਧ ਉਸ ਵੇਲੇ ਦਾ ਹੀ ਪ੍ਰਚਾਰ ਹੈ ਉਹ ਦਰੋਂ ਦਾ 100 ਸਾਲ ਖਾਲਸੇ ਨੂੰ ਵਰਡੀ ਦਿੱਤਾ ਰਹੇ ਨੇ 50 ਸਾਲ ਤਾਂ ਬੋਲਣੇ ਨਹੀਂ ਦਿੱਤਾ ਗੁਰਬਣੀ ਕਹਿਣ ਦਿੱਤਾ ਉਹ ਦੌਰਾਨ ਦਾ ਪ੍ਰਚਾਰ ਸਾਰਾ ਹਿੰਦੂ ਮਤ ਬਣਾ ਕੇ ਰੱਖਦਾ ਕੁੱਲ ਗ੍ਰੰਥ ਨੂੰ ਗੁਰੂ ਕਹਿਣ ਲੱਗੇ ਗਾਹਾਂ ਹੀ ਟੱਪ ਗਏ ਸਰੇ ਇਹ ਤਾਂ ਜਦ ਸਿਰੇ ਟੱਪ ਗਏ ਨਾ ਕੋਈ ਮੁੜਨ ਦੀ ਆਸ ਨਹੀਂ ਸਿੱਖੀ ਵੱਲੋਂ ਤਾਂ ਪਰਮੇਸ਼ਰ ਨੇ ਮਿਹਰ ਵਰਤਾਈ ਹੈ ਇਹ ਮੁੜ ਜਾਂਦੇ ਪਿੱਛੇ ਨੂੰ ਸਵਾਲ ਨਹੀਂ ਪੈਦਾ ਇਹ ਤਾਂ ਇਹਨਾਂ ਗਾਹਾਂ ਨਾ ਗਏ ਪਿੱਛੇ ਨੂੰ ਆਉਣ ਦੀ ਆਸ ਨਹੀਂ ਡੁੱਬਣ ਦੀ ਆਸ ਹੈ ਜਿਹੜੇ ਚਲੇ ਗਏ ਗਾਂ ਡੁੱਬ ਜਾਣਗੇ ਉਹ ਉਹਦੇ ਪਿੱਛੇ ਨੂੰ ਆਸ ਗਾਂ ਇਹਨਾਂ ਦੇ ਪਿੱਛੇ ਮੁੜਨ ਦੀ ਜਗ੍ਹਾ ਹੀ ਕੋਈ ਨਹੀਂ ਇਹ ਤਾਂ ਗ੍ਰੰਥਾਂ ਧਰਮ ਗ੍ਰੰਥਾਂ ਦੇ ਉੱਪਰ ਉਠਾਉਣ ਲੱਗੇ ਉਲਟੇ ਆਪਣੀ ਮਰਜ਼ੀ ਦਾ ਧਰਮ ਚਾਹੁੰਦੇ ਨੇ ਉਹ ਵੀ ਜਿਹੇ ਜੀ ਸਾਡੀ ਮਰਜ਼ੀ ਹੈ ਨਾ ਹੁਣ ਦੇ 21ਵੀਂ ਸਦੀ ਇਹ ਜਿਹਾ ਧਰਮ ਹੋਵੇ ਜਿਹੜਾ ਆਮ ਲੋਕਾਂ ਨੂੰ ਪਰਮਾਣੂ ਧਰਮ ਹੋਵੇ ਪਰਮਾਣੂ ਕਹਿੰਦੇ ਲੋਕਾਂ ਨੂੰ ਹੈ ਧਰਮ ਲੋਕਾਂ ਨੇ ਮੰਨਣਾ ਹੁੰਦਾ ਧਰਮ ਕੋਈ ਮੰਨੇ ਕੋਈ ਨਾ ਮੰਨੇ ਲੋਕਾਂ ਨੂੰ ਪ੍ਰਮਾਣਿਤ ਨਹੀਂ ਕੋਈ ਵੀ ਧਰਮ ਹੋਇਆ ਕਰਦਾ ਲੋਕ ਧਰਮ ਨੂੰ ਪ੍ਰਮਾਣ ਕਰਦੇ ਹੁੰਦੇ ਨੇ ਜਿਹਨੂੰ ਲੋੜ ਹੈ ਹਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਜੀਆਂ ਬਣਾਉਣੀਆਂ ਪੈਂਦੀਆਂ ਜਿਹੜੀਆਂ ਲੋਕਾਂ ਨੂੰ ਪ੍ਰਭਾਵ ਹੋਣ ਵੋਟਾਂ ਜਿਹੜਾ ਨਹੀਂ ਹੁੰਦੇ ਰੱਬ ਨੇ ਵੋਟਾਂ ਲੈਣੀਆਂ ਦਿੱਤੇ ਪਰਮੇਸ਼ਰ ਨੇ ਤਾਂ ਕੁਝ ਦੇਣਾ ਦੇਣਾ ਲੈਣਾ ਤਾਂ ਇਹਦੀ ਕੁਝ ਧਰਮ ਦੀ ਖੇਡ ਹੋਰ ਹੁੰਦੀ ਹੈ ਇਹਨਾਂ ਨੂੰ ਨਹੀਂ ਪਤਾ ਧਰਮ ਦੀ ਖੇਡ ਕੀ ਹੈ ਉਹ ਖੇਡ ਉਲਟੀ ਹੈ ਇਹ ਉਲਟੀ ਹੈ ਪ੍ਰੇਮ ਦਾ ਖੇਡ ਉਲਟਾ ਹੁੰਦਾ ਉਲਟੀ ਖੇਡ ਪ੍ਰੇਮ ਦੀ ਸੰਸਾਰ ਦੀ ਖੇਡ ਨਾਲ ਉਲਟੀ ਖੇਡ ਹੈ ਸਾਰੀ ਉਹ ਸੰਸਾਰ ਦੀ ਖੇਡ ਸਾਧਨ ਦੀ ਖੇਡ ਹੈ ਉਹ ਖੇਡ ਸੰਤਲ ਦੀ ਹੈ ਸੰਸਾਰ ਦੀ ਨਫ਼ਰਤ ਦੀ ਖੇਡ ਹੈ ਵੈਰ ਵਿਰੋਧ ਦੀ ਖੇਡ ਹੈ ਲੋਭ ਦੀ ਖੇਡ ਹੈ ਉਥੇ ਤਿਆਗ ਦੀ ਖੇਡ ਹੈ ਪ੍ਰੇਮ ਦੀ ਖੇਡ ਹੈ ਇਹ ਤਾਂ ਉਲਟੀ ਖੇਡ ਹੈ ਇਹਨਾਂ ਨੂੰ ਕੀ ਪਤਾ ਉਖਰਾਂ ਨੂੰ ਵੀ ਕੀ ਹੁੰਦਾ ਧਰਮ ਦਾ ਹੱਦ ਨਾ ਸਾਨੂੰ ਵੀ ਧਰਮ ਆਏ ਤੁਸੀਂ ਆਪਣਾ ਲੈ ਜਾਓ ਘਰ ਨੂੰ ਧਰਮ ਦੇਖਾਂਗੇ ਕੀ ਕੰਮ ਹੋਊ ਕਿਹਦੇ ਕੰਮ ਹੋਊ ਧਰਮ ਜਿਹੜਾ ਤੁਸੀਂ ਕਹਿ ਰਹੇ ਹੋ ਕੰਮ ਕੀ ਦੇ ਕੀ ਕੰਮ ਸਵਾਰੂ ਹੈ ਧਰਮ ਹਜ਼ਾਰਾਂ ਧਰਮ ਤੁਰੇ ਫਿਰਦੇ ਨੇ ਦੁਨੀਆ ਤੇ ਕੌਡੀ ਦੇ ਕੰਮ ਦੇ ਨਹੀਂ ਲਿਖਿਆ ਹੋਇਆ ਉਹਨੂੰ ਜਿਹੜੇ ਧਰਮ ਨੇ ਕੌਡੀ ਦੇ ਤੁਹਾਡੇ ਵਾਲਾ ਦਾ ਧਰਮ ਹੀ ਨਹੀਂ ਨਾ ਹੈ ਜਿਹੜੇ ਧਰਮ ਵੀ ਨੇ ਉਹ ਵੀ ਕੌਡੀ ਕੰਮ ਦੀ ਹੋਣ ਸ਼ਿਵਜੀ ਸਾਰੀ ਉਮਰ ਫਿਰਦਾ ਰਹਿੰਦਾ ਉੱਥੇ ਬਰਫ਼ 'ਚ ਕਿਸੇ ਕੌਡੀ ਨਹੀਂ ਹੁੰਦਾ ਕੰਮ ਤੁਸੀਂ ਏਸੀ 'ਚ ਬੈਠ ਕੇ ਕਹਿੰਦੇ ਅਸੀਂ ਧਰਮ ਕਰ ਹਰ ਸੱਜਣ ਦਾਮ ਨੂੰ ਲੱਗਿਆ ਕਿਸੇ ਨਾ ਦੇਈ ਬੰਨ ਜਾਂ ਹਰ ਸੱਜਣ ਦੇ ਕੋਈ ਲੱਗਦਾ ਲੜ ਕੋਈ ਲੜ ਲੱਗਣ ਵਾਲੀ ਕੋਈ ਗੱਲ ਹੈ ਤੁਹਾਡੇ ਖਿਆਲ 'ਚ ਹਰ ਸੱਜਣ ਕੌਣ ਹੈ ਤੇ ਲੜ ਵੀ ਲੱਗਣ ਕਿਵੇਂ ਲੱਗਿਆ ਜਾਊ ਕਹਿੰਦੇ ਸੋਚਿਆ ਜਿਨ੍ਹਾਂ ਨੇ ਇਹ ਨਹੀਂ ਸੋਚਿਆ ਧਰਮ ਬੜੇ ਫਿਰਦੇ ਜਿਨ੍ਹਾਂ ਦਾ ਵਿਸ਼ਾ ਹੀ ਇਹ ਨਹੀਂ ਉਹ ਤਾਂ ਕਹਿੰਦੇ ਅਸੀਂ ਧਰਮ ਧਰਮ ਤੱਕ ਵਿਸ਼ੇ ਦਾ ਨਾ ਹੋਵੇ ਮਸਲਾ ਕੀ ਹੈ ਉਲਝਿਆ ਹੋਇਆ ਉਹਦਾ ਹੱਲ ਕੀ ਹੈ ਵਿਸ਼ਾ ਧਰਮ ਦਾ ਸਮਝਾ ਕੇ ਦਿਖਾਓ ਮਸਲੇ ਨੂੰ ਵਿਸ਼ਾ ਤੂੰ ਤਾਂ ਵਿਆਹ ਬਣਾਇਆ ਧਰਮ ਨੂੰ ਜੋ ਮਰਜੀ ਬੋਲੀ ਜਾਓ ਧਰਮ ਦਾ ਕਿਸੇ ਨਾਲ ਦੇ ਬੰਨ ਕੋਈ ਵਿਚਾਲੇ ਗੱਲ ਦੇਣ ਵਾਲਾ ਨਹੀਂ ਹੈ ਟੁੱਟੀ ਨੂੰ ਜੋੜਨ ਵਾਲਾ ਨਹੀਂ ਹੈ ਕਿਸੇ ਨਾਲ ਨਹੀਂ ਜੋੜਨੀ ਹਾਂ ਜੋੜਨ ਬਾਰੇ ਸੁਝਾਅ ਦੇ ਦੋਗੇ ਜਿਨ੍ਹਾਂ ਨੇ ਆਪਣੀ ਜੋੜ ਨਹੀਂ ਤੁਹਾਨੂੰ ਦੱਸ ਦਿੰਦੇ ਵੀ ਐਂ ਜੁੜਦੀ ਹੁੰਦੀ ਹੈ ਟੁੱਟੇ ਗੰਢ ਪੜੇ ਵਿਚਾਰ ਨਾਨਕ ਗੁਰਮੁਖ ਉਤਰਸ ਪਾਰ ਗੁਰਮੁਖ ਬਣ ਕੇ ਪਾਰ ਉਤਰਿਆ ਜਾਊ ਵਿਦਵਾਨ ਬਣ ਕੇ ਪਾਰ ਨਹੀਂ ਉਤਰ ਗੁਰਮੁਖ ਨਾ ਪਾਣੇ ਚੱਲਦਾ ਗੁਰੂ ਕਹਿੰਦਾ ਜਿਹੜਾ ਪਾਣੇ 'ਚ ਚੱਲੇ ਪਾਣੇ ਚੱਲਾਂਗੇ ਪਾਰ ਉਤਰ ਜਾਵਾਂਗੇ ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਹੀਂ ਸੰਨ ਬਾਣਕ ਮੋਤੀ ਨਾਮ ਪ੍ਰਭ ਪ੍ਰਭ ਦਾ ਜਿਹੜਾ ਨਾਮ ਕੀਰਤਨ ਕੀ ਗੁਣ ਹੁੰਦੇ ਨੇ ਪ੍ਰਭ ਦੇ ਬਾਣਕ ਮੋਤੀ ਨੇ ਉਹਦੇ ਸਾਰੇ ਗੁਣ ਮਾਨਕ ਮੋਤੀ ਨੇ ਗੁਰਬਾਣੀ ਮਾਨਕ ਮੋਤੀਆਂ ਨਾਲ ਭਰੀ ਹੋਈ ਹੈ ਮਤ ਵਿੱਚ ਰਤਨ ਜੋਹਾਰ ਮਾਨਕ ਉਹਨਾਂ ਲੱਗਾ ਨਹੀਂ ਸੰਨ ਉਹਨਾਂ ਨੂੰ ਸੰਨ ਨਹੀਂ ਲੱਗਦਾ ਜੇ ਕੋਈ ਗੁਣ ਧਾਰਨ ਕਰ ਲਵੇ ਜੋ ਗੁਰਬਾਣੀ ਕਹਿੰਦੀ ਹੈ ਕੌਣ ਚਰਾਲੂ ਕੋਲ ਭਲੇ ਨਾ ਗੁਣਾਂ ਨੂੰ ਦੂਜੇ ਸੰਸਾਰੀ ਮੋਤੀ ਦਾ ਇਕੱਠੇ ਕਰੇ ਹੋਏ ਜਿਹੜੇ ਰਹੇ ਉਹਨਾਂ ਨੂੰ ਜੋ ਲੈ ਜੂਗਾ ਚਰਾ ਕੇ ਡਾਕਾ ਵੀ ਪੈ ਜੂਗਾ ਇਹਦੇ ਤੇ ਕਿਹੜਾ ਡਾਕਾ ਪੈ ਜੂਗਾ ਇਹਨੂੰ ਕੋਈ ਸਾਲ ਨਹੀਂ ਲਾ ਸਕਦਾ ਚੁਰਾਏ ਨਹੀਂ ਜਾ ਸਕਦੇ ਰੰਗ ਸਭੇ ਨਾਲ ਆਏ ਨੇ ਜੀਤੇ ਮਨ ਪਾਵਨ ਵੈਸੇ ਜਿੰਨੇ ਵੀ ਧਰਮ ਨੇ ਸੰਸਾਰ ਦੇ ਵਿੱਚ ਉਹ ਗੱਲ ਨਾਰਾਇਣ ਦੀ ਉਹ ਕਰਦੇ ਨੇ ਇੱਛਾ ਨਾਰਾਇਣ ਦੀ ਉਹ ਰੱਖਦੇ ਨੇ ਜਿਹੜਾ ਕਰਦੇ ਉਹ ਇੱਛਾ ਰੱਖਦੇ ਨੇ ਜਿੱਤੇ ਮਨ ਭਾਵਨ ਵੱਖਰੇ ਵੱਖਰੇ ਮੰਨਦੇ ਮਨਾਂ ਨੂੰ ਚੰਗੇ ਲੱਗਦੇ ਨੇ ਉਹ ਵੀ ਮਨ ਨੂੰ ਕਿਸੇ ਨਾ ਕਿਸੇ ਮਨ ਨੂੰ ਚੰਗੇ ਲੱਗਦੇ ਹਰ ਧਰਮ ਨੂੰ ਮੰਨਣ ਵਾਲੇ ਦਾ ਮਨ ਉਹ ਧਰਮ ਨੂੰ ਚੰਗਾ ਸਮਝਦਾ ਉਹਨੂੰ ਮਨ ਪਾਉਂਦਾ ਜੇ ਮਨ ਭਾਉਂਦਾ ਤਾਂ ਮੰਨਦਾ ਜੇ ਮਨ ਨਹੀਂ ਭਾਉਂਦਾ ਜਿਹੜੀ ਚੀਜ਼ ਨੂੰ ਮਨ ਨੂੰ ਬੋਲਦਾ ਨਹੀਂ ਜਿਹਨਾਂ ਨੂੰ ਸਿੱਖੀ ਜਿਹੜੇ ਸਿੱਖ ਸੇ ਕਹਿੰਦੇ ਨੇ ਸਿੱਖ ਨੂੰ ਮੰਨਦੇ ਨਹੀਂ ਅਸਲ ਤੇ ਮਨ ਨਹੀਂ ਪਾਉਂਦਾ ਉਹਨਾਂ ਦਾ ਮਨ ਕਿਸੇ ਹੋਰ ਚੀਜ਼ ਨੂੰ ਪਾਉਂਦਾ ਕਰਦੇ ਕੁਝ ਹੋਰ ਨੇ ਕਹਿੰਦੇ ਅਸੀਂ ਸਿੱਖਾਂ ਸਿੱਖੀ ਦੇ ਰੰਗ ਨਾਮ ਦੇ ਰੰਗ ਉਹਨਾਂ ਨੇ ਨਾਮ ਦਾ ਰੰਗ ਉਹਨਾਂ ਨੇ ਮਨ ਭੋਗਾ ਰਹੀ ਹੈ ਮਾਇਆ ਦੇ ਰੰਗ ਮਨ ਨੇ ਇਸ ਕਰਕੇ ਮਾਇਆ ਦੀ ਰੇਸ ਚ ਨਹੀਂ ਹੋ ਦਾ ਨਾਮ ਦਾ ਰੰਗ ਮਨ ਦੇ ਨਾ ਉਹ ਤਾਂ ਗੁਰਮੁਖ ਬਣੂਗਾ ਸੰਸਾਰ ਨੂੰ ਤੇ ਅਗੂਗਾ ਜਿਹਦਾ ਮਾਇਆ ਦੂਏ ਭਾਏ ਵੀ ਗੁੱਚੀ ਆਊਗਾ ਕਿ ਜਿਹਦੇ ਹੋਰ ਕੋਈ ਭਾਵ ਨਾਮ ਨੂੰ ਛੱਡ ਕੇ ਨਾਮ ਦਾ ਤਾਂ ਉਸ ਵੇਲੇ ਨੂੰ ਬਹੁਤ ਚਾਹੀ ਆਊਗਾ ਜਾਂ ਟਾਈਮ ਆਊਗਾ ਸ੍ਰੀ ਛੱਡਣ ਦਾ ਨਾਮ ਤੇ ਬਿਨਾ ਉਜਾਰਾ ਨਹੀਂ ਹੋਣਾ ਜਾਂ ਪੰਡੇ ਜੇ ਪੜ ਲਗੇ ਗਲੇ ਜਾਏ ਨਾ ਕੋਸਾ ਹਰ ਕਾ ਨਾਮ ਹੋਆ ਸੰਤੋਸਾ ਜੇ ਪਹਿਲੇ ਮਾਨ ਗਵਾਰਾ ਹਕਾ ਨਾਮ ਸੰਗੋ ਉਹ ਤੋਂ ਤਾਂ ਫਿਰ ਇਹਨੂੰ ਤਕਲੀਫ ਬੁਗੋਚਾ ਆਊਗਾ ਯਾਰਾ ਮਿਲਣਾ ਨਹੀਂ ਜਾ ਪੰਤਰ ਕੋ ਨਾ ਸਿਆਣੂ ਹਰ ਕਾ ਨਾਮ ਤਾਂ ਨਾਲ ਪਛਾਣੂ ਉਦੋਂ ਨਹੀਂ ਇਹਨੂੰ ਫਿਰ ਮਿਲਣਾ ਹੁਣ ਭੁੱਲਿਆ ਰਹੇ ਭੁੱਲਿਆ ਰਹੇ ਜਿਹਨੂੰ ਉਹਦਾ ਫਿਕਰ ਹੈ ਉਹਨੇ ਐਡਾ ਫਿਕਰ ਛੱਡ ਦੇਣਾ ਜਿਹਨੇ ਉਹਦਾ ਫਿਕਰ ਛੱਡਿਆ ਇਹਦਾ ਫਿਕਰ ਹੈ ਉਹਨੂੰ ਉਦੋਂ ਫਿਰ ਫਿਕਰ ਹੋ ਜੂ ਉਹ ਉਦੋਂ ਪਛਤਾਊਗਾ ਗੁਰਮੁਖਣਾ ਹੁਣ ਪਛਤਾਉਂਦਾ ਨਾ ਫਿਰ ਪਛਤਾਉਣਾ ਪਵੇ ਮਨਮੁਖ ਹੁਣ ਵੀ ਪਛਤਾਉਂਦਾ ਰਹਿੰਦਾ ਚਾਹੇ ਕਟਾਈ ਅਮੀਰ ਹੋਵੇ ਬਾਅਦ ਚ ਵੀ ਪਛਤਾਉਂਦਾ ਕਿਉਂ ਕੰਮ ਠੀਕ ਵੀ ਹੁੰਦਾ ਰਹਿੰਦਾ ਨੇ ਖਰਾਬ ਵੀ ਹੁੰਦਾ ਰਹਿੰਦਾ ਨੇ ਜੇ ਕੋ ਖਰਾਬ ਹੋਏ ਤਾਂ ਪਛਤਾਉਂਦਾ ਉਹ ਹੁਣ ਵੀ ਪਛਤਾਉਂਦਾ ਰਹਿੰਦਾ ਕਹਾਂ ਨੂੰ ਉਹਦੇ ਪੱਲੇ ਪਛਤਾਵਾ ਹੀ ਪਛਤਾਵਾ ਪੈਂਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਹਰ ਜਿਹੜਾ ਕੋ ਲੋੜਦਾ ਉਹੀ ਕਰਦਾ ਅਸਲ ਜੀ ਕੁਝ ਨਹੀਂ ਕਰਦੇ ਜੀ ਤਾਂ ਜਿਹੜਾ ਉਹ ਸੋਚਦਾ ਉਹੀ ਕਰਦੇ ਅੰਦਰ ਚਾਬੀ ਉਹੀ ਦੇ ਰਿਹਾ ਬੈਠਾ ਸੋਈ ਜੀ ਕਰਨ ਜੀ ਉਹੀ ਕੁਝ ਕਰਦੇ ਨੇ ਜੋ ਹਰ ਚਾਹੁੰਦਾ ਇਹਨਾਂ ਨੂੰ ਇਹ ਭਲੇਖਾ ਹੈ ਉਹ ਮੰਨਤਾ ਹਰਦਾ ਹੈ ਇਹਦਾ ਮਾਨਾ ਹੋਈ ਜਿਹਦਾ ਮਾਨਾ ਉਹਦੇ ਕਾਬੂ 'ਚ ਹੁੰਦਾ ਮਾਰਾ ਆਪਣੇ ਆਪ 'ਚ ਕੁਝ ਨਹੀਂ ਹੁੰਦਾ ਕੁਝ ਨਹੀਂ ਕਰਦਾ ਹੁੰਦਾ ਜਿਹਦਾ ਮਨ ਉਹਦੀ ਮਰਜ਼ੀ ਹੈ ਜੋ ਉਹ ਤੇ ਕੰਮ ਲਵੇ ਜੋ ਹਰ ਲੋੜੇ ਸੋ ਕਰੇ ਇਹ ਮਨ ਦੇ ਬਾਅਦ ਕੁਝ ਨਹੀਂ ਹੈ ਜਿਹਦਾ ਮਨ ਉਹਦੇ ਬਾਅਦ ਚ ਸਭ ਕੁਝ ਜਿਵੇਂ ਆਪਣਾ ਮਨ ਆਪਣੇ ਬਾਅਦ ਚ ਉਹ ਜਿਹਦੇ ਬਾਅਦ ਚ ਕੋਣ ਉਹ ਹਰ ਹੈ ਸੋਈ ਜੀ ਕਰਨ ਉਹੀ ਜੀ ਕਰਦੇ ਨੇ ਜੋ ਹਰ ਚਾਹੁੰਦਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜੋ ਪ੍ਰਭ ਨੇ ਆਪਣੇ ਬਣਾ ਲੇ ਜੋ ਪ੍ਰਭ ਕੀਤੇ ਆਪਣੇ ਜਿਹੜੋ ਨੇ ਆਪਣੇ ਪਾਸੇ ਲਾ ਲੇ ਸੱਚ ਵਾਲੇ ਪਾਸੇ ਸਹੀ ਕਹੀਏ ਧੰਨ ਉਹਦੇ ਹੋ ਗਏ ਇੱਥੇ ਦੋ ਕੈਟਾਗਰੀਆਂ ਹੋ ਗਏ ਗੁਰਮੁਖ ਹੋਦੇ ਹੋ ਗਏ ਗੁਰਮੁਖ ਅਗੇ ਤਾਂ ਉਹਦਾ ਗੁਰਮੁਖ ਨੂੰ ਵੀ ਆਪਣੇ ਸਮਝਦਾ ਪਰ ਮਨਮੁਖ ਨਹੀਂ ਸਮਝਦੇ ਪਰ ਦੀ ਹੋਰ ਨਾ ਸੰਸਾਰੀ ਰਿਸ਼ਤੇਦਾਰੀ ਨਾ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰਵਨ ਜੇ ਆਪਣਾ ਲਿਆ ਨਾ ਮਿਲ ਜਵੇ ਜੋ ਕੁਛ ਅਸੀਂ ਚਾਹੁੰਦੇ ਹਾਂ ਜੇ ਸਾਡੀ ਕੋਸ਼ਿਸ਼ ਨਾਲ ਸਭ ਕੁਝ ਮਿਲ ਜਵੇ ਤਾਂ ਵਿਛੜੇ ਹੋਏ ਜਿਹੜੇ ਵਾਲਾ ਫੇਰਦੇ ਨੇ ਹੋਰ ਕੁਝ ਕਰਦੇ ਰੋਦੇ ਕਰਦੇ ਫਿਰ ਜੋ ਚਾਹੁੰਦੇ ਨੇ ਹੋ ਜਵੇ ਜੋ ਕੋਈ ਮੰਗਦਾ ਨੂੰ ਮਿਲ ਜਵੇ ਉਹ ਰਤੀਆਂ ਸਦੀਆਂ ਨੇ ਗੱਪਾਂ ਦੇ ਜੇ ਆਪਣਾ ਲਿਆ ਹੀ ਸਭ ਕੋ ਮਿਲ ਸਕਦਾ ਹੈ ਦੀ ਸਿੱਧੀਆਂ ਤੁਹਾਡੇ ਕੋ ਮੁਕਤੀ ਲੈ ਲਓ ਫਿਰ ਵਿਛੜੇ ਹੋ ਆਪਣਾ ਕੱਢ ਲਓ ਆਪਣੀ ਇੱਛਾ ਨਾਲ ਕੁਛ ਨਹੀਂ ਹੈ ਸਭ ਫਰਾਡ ਹੈ ਇਹ ਫਰਾਡ ਨੇ ਧਰਮ ਜਿਹੜੇ ਸਾਰੇ ਮੇਰੇ ਕੋਲ ਰੱਦ ਸਿੱਧਾ ਜੀ ਮੈਂ ਜੋ ਚਾਹਣਾ ਹੋ ਜਾਂਦਾ ਜੀ ਫਿਰ ਕਹਿੰਦੇ ਵਿਛੜ ਕੇ ਵਿਛੜੇ ਦੇ ਹੋ ਰੋਦੇ ਕਾਦੇ ਫਿਰਦੇ ਸਭ ਤੋਂ ਪਹਿਲਾਂ ਤੁਸੀਂ ਕੱਢੋ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਜਿਹਨਾਂ ਨੇ ਸਾਧੂ ਦੀ ਸੰਗਤ ਮਿਲ ਗਈ ਹਰ ਸਾਧੂ ਹੀ ਹੈ ਹਰ ਸੱਜਣ ਸਾਧੂ ਹੀ ਹੈ ਮਿਲ ਹਰ ਸਾਧੂ ਸੱਜਣ ਸਾਧੂ ਸੰਗ ਪ੍ਰਾਪਤੇ ਜਿਹਨਾਂ ਸਾਧੂ ਦਾ ਸੰਗ ਪ੍ਰਾਪਤ ਹੋ ਗਿਆ ਹਰ ਦਾ ਸੰਗ ਪ੍ਰਾਪਤ ਹੋ ਗਿਆ ਨਾਨਕ ਰੰਗ ਮਾਨਨ ਨਾਨਕ ਕਹਿੰਦਾ ਰੰਗ ਮਾਣਦੇ ਨੇ ਉਹ ਇਹ ਲੋਕ ਜੀ ਉਹ ਹਮੇਸ਼ਾ ਹੀ ਮਾਨਦੇ ਨੇ ਰੰਗ ਹੁਣ ਤੇ ਜੋ ਨਾਲ ਲੱਗਦੇ ਨੇ ਮੁਕਦਾ ਹੀ ਨਹੀਂ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਸਨ ਹਰ ਜੇਠ ਹਰ ਜੇਠ ਹੈ ਉਹਨੇ ਮਹੀਨੇ ਦੀ ਗੱਲ ਨਹੀਂ ਹੈ ਰੰਗੀਲਾ ਤਿਸ ਧਣੀ ਉਹਦੇ ਵਾਸਤੇ ਰੰਗਲਾ ਹੁੰਦਾ ਹੈ ਰੰਗੀਲਾ ਹੁੰਦਾ ਉਹਨੂੰ ਰੰਗ ਚਾੜਦਾ ਹੈ ਰੰਗ ਨਾਮ ਦਾ ਉੱਥੋਂ ਲੱਗਦਾ ਹੈ ਰੰਗਲ ਵਾਲਾ ਉਹਨੂੰ ਰੰਗਦਾ ਫਿਰ ਹਰ ਜੇਠ ਰੰਗੀਲਾ ਰੰਗੀਲਾ ਰੰਗਣ ਵਾਲਾ ਹੁੰਦਾ ਤਿਸ ਤਣੀ ਤੇ ਸਾਡੀ ਉਸ ਗੁਰ ਗਿਆਨੀ ਵਾਸਤੇ ਧੜੀ ਗਿਆਨੀ ਨੂੰ ਕਹਿੰਦੇ ਗਿਆਨਵਾਨ ਵਾਸਤੇ ਹਰ ਜੇਠ ਰਗੀਲਾ ਹੁੰਦਾ ਹੈ ਜਿਸ ਕੇ ਭਾਗ ਮਥਨ ਜਿਹਦੇ ਬੁੱਥੇ ਤੇ ਭਾਗ ਹੁੰਦਾ ਇਹ ਕਰਮਾਂ ਨਾਲੇ ਰੰਗ ਚੜਦਾ ਐਵੇਂ ਨਹੀਂ ਚੜਦਾ ਹੁਣ ਵੀ ਇਹਦੇ ਦੀ ਗੱਲੇ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਵੀ ਦੀ ਗੱਲ